Hey yo, the kid. ਵੇ ਤੂੰ ਦੁਨੀਆ ਤੋਂ ਅੱਖ ਤੈਨੂੰ ਤਾਂ ਚੁਣਿਆ ਮੇਰੀ ਤੇਰੇ ਉੱਤੇ ਅੱਖ ਤੈਨੂੰ ਤਾਂ ਚੁਣਿਆ ਸਟੈਪ ਬੈਕ ਕਰਦੀ ਨੀ ਧੀ ਜੱਟਾਂ ਦੀ ਵਾਏ ਤੂੰ ਸ਼ਰਨੀ ਬਸ਼ੱਕ ਮੈਂ ਤਾਂ ਹਾਂ ਚੁਣਿਆ ਵੇ ਤੂੰ ਦੁਨੀਆ ਤੋਂ ਅੱਖ ਤੈਨੂੰ ਤਾਂ ਚੁਣਿਆ ਮੇਰੀ ਤੇਰੇ ਉੱਤੇ ਅੱਖ ਤੈਨੂੰ ਤਾਂ ਚੁਣਿਆ ਸਟੈਪ ਬੈਕ ਕਰਦੀ ਨੀ ਧੀ ਜੱਟਾਂ ਦੀ ਵਾਏ ਤੂੰ ਸ਼ਰਨੀ ਬਸ਼ੱਕ ਮੈਂ ਤਾਂ ਹਾਂ ਚੁਣਿਆ ਹਾ ਹਾ ਹਾ ਹਾ oh, oh. ਤੈਨੂੰ ਮੰਨਿਆ ਸਤਾਦ ਐ ਮੰਡੀਰ ਅੱਜ ਦੀ ਜੱਟੀ ਰੱਬ ਮੰਨ ਬੈਠੀ ਉਹ ਤੋਂ ਪੁੱਛ ਤਾਂ ਸਹੀ ਬਾਕੀ ਆਉਣ ਦਾ ਟਰੈਕ ਸਭ ਕਰ ਦੇਉਂਗੀ ਮੂੰਹੋਂ ਪਿਆਰ ਵਾਲੇ ਬੋਲ ਬੋਲ ਕੁਛ ਤਾਂ ਸਹੀ ਥਾਏ ਮਰ ਜੂ ਜੇ ਤੇਰੇ ਮੂੰਹੋਂ ਨਾ ਸੁਣਿਆ ਮੇਰੀ ਤੇਰੇ ਉੱਤੇ ਅੱਖ ਤੈਨੂੰ ਤਾਂ ਚੁਣਿਆ ਸਟੈਪ ਬੈਕ ਕਰਦੀ ਨੀ ਧੀ ਜੱਟਾਂ ਦੀ ਵੇ ਤੂੰ ਛੜਦੀ ਬਸ਼ੱਕ ਮੈਂ ਤਾਂ ਹਾਂ ਚੁਣਿਆ ਵੇ ਤੂੰ ਦੁਨੀਆ ਤੋਂ ਵੱਖ ਤੈਨੂੰ ਤਾਂ ਚੁਣਿਆ ਮੇਰੀ ਤੇਰੇ ਉੱਤੇ ਅੱਖ ਤੈਨੂੰ ਤਾਂ ਚੁਣਿਆ ਸਟੈਪ ਬੈਕ ਕਰਦੀ ਨੀ ਧੀ ਜੱਟਾਂ ਦੀ ਵਾਏ ਤੂੰ ਛੜਦੀ ਬਸ਼ੱਕ ਮੈਂ ਤਾਂ ਹਾਂ ਚੁਣਿਆ ਹਾਂ Yeah. Sonny Martin, baby. I just learned that you only believe half of what you see and none of what you hear. Check it. It's like I told you from the start that this ride was gonna be bumpy. I wondered if you survived the lies and still love me, but it's funny, baby girl. Cause you right here by my side with like the hardest math equation that the world cannot divide. It's ironic, us in love. Got them out the mind, it's like the bird box challenge. Cause love is truly blind. I should've paid attention to it, should've followed all the signs. Now I'm writing you a letter just, just to make you mine and tell the world it was lies. It ain't what it seems. We were busy making money, they were busy making memes. But none of that gon' stop me from following my dreams. Me and you, you and I, that's that's my only team. ਵੇ ਤੂੰ ਰੂੜ ਜਿਹਾ ਜੱਟਾ ਬਣ ਹੈਬਿਟ ਗਿਆ ਜਿਹੜੀ ਕਦੇ ਵੀ ਨਾ ਹੋਣੀ ਮੈਥੋਂ ਚੇਂਜ ਮੇਰੀ ਵੇ ਮੇਰਾ ਗੋਰਾ ਰੰਗ ਰੂਪ ਤੈਨੂੰ ਫੱਬਦਾ ਹੀ ਨਾ ਕਾਸ਼ ਹੁੰਦੀ ਵੇ ਮੈਂ ਕਾਲੀ ਕਾਲੀ ਰੇਂਜ ਤੇਰੀ ਵੇ ਇਹਨੂੰ ਸਾਂਭ ਸਾਂਭ ਰੱਖੇ ਥਾਂ ਥਾਂ ਸੁਣਿਆ ਮੇਰੀ ਤੇਰੇ ਉੱਤੇ ਅੱਖ ਤੈਨੂੰ ਤਾਂ ਚੁਣਿਆ ਸਟੈਪ ਬੈਕ ਕਰਦੀ ਨਹੀਂ ਧੀ ਜੱਟਾਂ ਦੀ ਵੈ ਤੂੰ ਛੜਦੀ ਬਿਸ਼ੱਕ ਮੈਂ ਤਾਂ ਹਾਂ ਚੁਣਿਆ ਏ ਤੂੰ ਦੁਨੀਆ ਤੋਂ ਵੱਖ ਤੈਨੂੰ ਤਾਂ ਚੁਣਿਆ ਮੇਰੀ ਤੇਰੇ ਉੱਤੇ ਅੱਖ ਤੈਨੂੰ ਤਾਂ ਚੁਣਿਆ ਸਟੈਪ ਬੈਕ ਕਰਦੀ ਨੀ ਧੀ ਜੱਟਾਂ ਦੀ ਵੈ ਤੂੰ ਛੜਦੀ ਬਿਸ਼ੱਕ ਮੈਂ ਤਾਂ ਹਾਂ ਚੁਣਿਆ ਬਾਈ ਤੇ ਤੂੰ 25 ਕੋਈ ਜਾਦੇ ਗੈਪ ਨਾ ਦਸ ਦਿਲਾਂ ਵਿੱਚ ਕਾ ਤੂੰ ਇਨਾ ਗੈਪ ਰੱਖਦਾ ਜੇ ਮੈਂ ਬੌਰਨ ਪਰੋਟ ਪਿਆ ਸਰੀ ਵਿੱਚੋਂ ਵੇ ਤੇਰਾ ਮੂਸਾ ਵੀ ਟਰਾਂਟੋ ਜਿੰਨੀ ਹਾਈਪ ਰੱਖਦਾ ਜੇ ਮੈਂ ਬੌਰਨ ਪਰੋਟ ਪਿਆ ਸਰੀ ਵਿੱਚੋਂ ਵੇ ਤੇਰਾ ਮੂਸਾ ਵੀ ਟਰਾਂਟੋ ਜਿੰਨੀ ਹਾਈਪ ਰੱਖਦਾ ਵੇ ਮੈਂ ਪਿੰਡ ਤੇਰੇ ਆਜੂ ਜੇ ਤੂੰ ਨਾ ਸੁਣਿਆ ਮੇਰੀ ਤੇਰੇ ਉੱਤੇ ਅੱਖ ਤੈਨੂੰ ਤਾਂ ਚੁਣਿਆ ਸਟੈਪ ਬੈਕ ਕਰਦੀ ਨੀ ਧੀ ਜੱਟਾਂ ਦੀ ਵੇ ਤੂੰ ਛੜਦੀ ਬਸ਼ੱਕ ਮੈਂ ਤਾਂ ਹਾਂ ਚੁਣਿਆ ਓ ਤੂੰ ਦੁਨੀਆ ਤੋਂ ਵੱਖ ਤੈਨੂੰ ਤਾਂ ਚੁਣਿਆ ਮੇਰੀ ਤੇਰੇ ਉੱਤੇ ਅੱਖ ਤੈਨੂੰ ਤਾਂ ਚੁਣਿਆ ਟਾਈਪ ਬੈਕ ਕਰਦੀ ਨੀ ਧੀ ਜੱਟਾਂ ਦੀ ਵਾਈ ਤੂੰ ਸ਼ਰਦੀ ਬਸ਼ੱਕ ਮੈਂ ਤਾਂ ਹਾਂ ਚੁਣਿਆ ਹਾ ਹਾ ਯੇ ਹਾ ਹਾਂ ਸਨੀ ਮਾਲਟਨ ਹਾ ਦ ਕਿਡ ਸਿੱਧੂ ਆਲਾ ਤੈਨੂੰ ਪਤਾ ਯਾਰ ਮੈਂ ਵੀ ਦਿਲ ਦਾਣੀ ਮਾੜਾ